ਜਹਾਜ਼ ਵਿੱਚ ਹੈਗੇ ਦੋ ਬੂਹੇ ਪਿੱਛੇ ਤੇ ਦੋ ਬੂਹੇ ਅੱਗੇ ਸਾਂ ਤੁਹਾਡਾ ਘੁੱਟੇ ਦਾ ਪਾਈਪ ਹੈਗੇ ਲੱਗੇ ਤੇ ਪਾਈਪ ਆਵੇ ਥੱਲੇ ਤਾਂ ਗੱਲ ਬੰਨੋ ਬੱਲੇ ਮੂੰਹ ਤੇ ਲਾਓ ਮਾਸਕ ਨਹੀਂ ਤਾਂ ਰਹਿ ਜਾਓਗੇ ਕੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਡਰਾਈਵਰ ਜਹਾਜ਼ ਨੂੰ ਜੇ ਪਾਣੀ ਤੇ ਉਤਾਰੇ ਡੋਂਟ ਫੀਲ ਵਰੀ ਆਪਾਂ ਬਚ ਜਾਾਂਗੇ ਸਾਰੇ ਧਿਆਨ ਰੱਖਣਾ ਕੋਈ ਪੈਦਲ ਨਾ ਚੱਲੇ ਕਿਉਂਕਿ ਲਾਈਵ ਜੈਕਟ ਭਾਈ ਤੁਹਾਡੀ ਕੁਰਸੀ ਦੇ ਥੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਕੁਝ ਵੀ ਤੁਹਾਨੂੰ ਜੇ ਸਮਝ ਨਾ ਆਵੇ ਬੰਦ ਹੋ ਜਾਣ ਅਕਲ ਦੇ ਦਵਾਰ ਮੇਰੀ ਗੱਲ ਮੰਨ ਲਓ ਲਾਓ ਤੁਸੀਂ ਬੈਗ ਚਾਰ ਪੰਜਾਬੀਆਂ ਦੀ ਲਾਈਵ ਜੈਕਟ ਇਹੀ ਤਾਂ ਯਾਰ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ